ਅਤ ਸ਼ਾ ਸੋ ਗੁਰੂ ਕਥਨ ਜਾਉ ਪਈ ਆਗੇ ਚਲਾ ਦਤ ਜੜ ਧਾਰੀ ਬਾਜ ਬੇਨ ਬਖਾਨ ਅਪਾਰੀ ਅਸਥਾਵਰ ਲਗ ਚੇਤਨ ਪੈ ਚੇਤਨ ਦੇਖ ਚੱਕਰਤ ਵਹਿ ਗਏ ਮਹਾਰੂਪ ਕਜ ਕਾ ਨਾ ਜਾਈ ਨਿਰਖ ਚੱਕਰਤ ਰਹੀ ਸਕਲ ਲੋਕਾਈ ਜਿਤ ਜਿਤ ਜਾਤ ਪਥੈ ਰਖ ਗਇਓ ਜਾਨਕ ਪ੍ਰੇਮ ਮੇਗ ਬਰਖਾਇਓ ਪਈ ਤਹਾ ਇਕ ਲਖਾ ਸ਼ਾਹ ਧਰਮਾਨਾ ਮਹਾਰੂਪ ਤਰੇ ਦਿਰਬ ਨਿਧਾਨਾ ਮਹਾਜੋ ਤਰ ਤੇਜ ਪਾਰੂ ਆਪ ਕੜਾ ਜਾਨਕ ਮੁਖ ਚਾਰੂ ਵਿਕਰੈ ਬੀਚ ਅਦਕ ਸਾਵਧਾਨਾ ਬਿਨ ਵਪਾਰ ਜਿਨ ਔਰ ਨਾ ਜਾਨਾ ਆਸ ਅਨੁਰਕਤ ਤਾਸ ਬ੍ਰਿਤ ਲਾਗਾ ਮਾਨੋ ਮਹਾ ਜੋਗ ਅਨੁਰਾਗਾ ਤਾਰਿਕ ਗਏ ਸੰਗ ਸੰਿਆਸਨ ਕਈ ਛੋਨੀ ਜਾਤ ਨਹੀਂ ਗਨ ਤਾਕੇ ਜਾਏ ਦਵਾਰ ਪਰ ਬੈਠੇ ਸਗਲ ਮੁਨੀ ਮਨੁਰਾਜ ਕੈਠੇ ਸ਼ਾਹ ਸੋ ਦਿਰਬ ਬ੍ਰਿਤ ਲਗ ਰਹਾ ਰਖਨੋਰ ਤਿਨ ਚਿਤੋ ਨਾ ਕਹਾ ਨੇਤਰ ਮੀਤੇ ਕਹਿ ਤਨ ਆਸਾ ਐ ਜਾਨ ਜਿਤ ਮਹਾ ਉਦਾਸਾ ਤਹਾਂ ਜੇ ਉਤੇ ਰਾਵਰ ਰੰਕਾ ਮੋਨ ਪਗ ਪਰੇ ਛੋਰ ਕੈ ਸੰਕਾ ਤੇ ਵੈਪਾਰ ਕਰਮ ਕਰ ਭਾਰੀ ਰਿਖੀਆਂ ਨੋਰ ਨਾ ਦ੍ਰਿਸ਼ਟ ਬਸਾਰੀ ਤਾਸ ਦੇ ਕਰ ਦਤ ਪ੍ਰਭਾਉ ਪ੍ਰਗਟ ਕਹਾ ਤਜ ਕੈ ਹੱਠ ਭਾਉ ਐਸਾ ਪ੍ਰੇਮ ਪ੍ਰਭ ਸੰਗ ਲਗਈਐ ਤਬ ਹੀ ਪੁਰਖ ਬੁਰਾ ਤਨ ਪਈਐ ਇਤ ਸ਼ਾਹ ਵੀ ਸੂ ਗੁਰੂ ਸਮਾਪਤੰ ਅਥ ਸੁਖ ਪੜਾਵਤ ਨਰ 21 ਗੁਰੂ ਕਥਨੰ ਚਉਪਈ 20 ਗੁਰੂ ਕਰੇ ਆਗੇ ਚਲਾ ਸੀ ਸਰਬ ਜੋ ਕੀ ਕਲਾ ਅਤ ਪ੍ਰਭਾਵ ਮਤੇਜ ਪ੍ਰਤਾਪੂ ਜਾਨਕ ਸਾਧ ਫਿਰਾ ਸਭ ਜਾਪੂ ਲੀਏ ਬੈਠ ਦੇਖਾ ਇੱਕ ਸੂਆ ਜੇ ਸਮਾਰ ਜਗ ਭਇਓ ਨਾ ਦੂਆ ਤਾ ਕਹੋ ਨਾਥ ਸਖਾਵਤ ਬਾਣੀ ਇਕ ਟਕ ਪਰਾਇ ਔਰ ਨਾ ਜਾਣੀ ਸੰਗ ਲੈ ਰਿਖ ਸੈਨ ਅਪਾਰੀ ਬੜੇ ਬੜੇ ਮੋਹਨੀ ਬ੍ਰਤ ਧਾਰੀ ਤਾਂ ਤੀਰ ਤੀਰ ਚਲ ਗਏ ਤਿੰਨ ਨਰ ਇਹ ਨਹੀਂ ਦੇਖਤ ਭੈ ਸੋ ਨਰ ਸੁਕੈ ਪੜਾਵਤ ਰਹਾ ਇਨੈ ਕਛੂ ਮੁਖਤੇ ਨਹੀਂ ਕਹਾ ਨਿਰਖ ਨਿਠੁਰਤਾ ਤਿਨ ਮਨ ਰਾਉ ਪੁਲਕ ਪ੍ਰੇਮ ਤਨ ਉਪਜਾ ਚਾਉ ਐਸੋ ਨਿਉ ਨਾ ਸੋ ਲਾਵੈ ਤਾਵੀ ਪਰਮ ਪੁਰਖ ਕਉ ਪਾਵੈ ਇਕਿਸਵਾ ਗੁਰੂ ਤਾ ਕਹਿ ਕੀਆ ਮਨ ਬਜ ਕਰਮ ਮੋਲ ਜਨ ਲੀਆ ਇਤਿ ਕੀ ਸਮੋ ਗੁਰੂ ਸੁਖ ਪੜਾਵਤ ਨਰ ਸਮਾਪਤੰ ਅਥ ਹਰ ਬਾਤ 22 ਗੁਰੂ ਕਥਨੰ ਚਉਪਈ ਜਬ ਕੀਸ ਕਰ ਗੁਰੂ ਸਦਾਰਾ ਹਰ ਬਾਤ ਇਕ ਪੁਰਖ ਨਿਹਾਰਾ ਤਾਕੀ ਨਾਰ ਮਹਾ ਸੁਖਕਾਰੀ ਪਤ ਕੀ ਆਸੀਐ ਜਿਹ ਭਾਰੀ ਪੱਤਾ ਲੈ ਭਾਣ ਚਲ ਆਈ ਜਨਕਨਾਥ ਗ੍ਰਹਿ ਬੋਲ ਪਠਾਈ ਹਰ ਬਾਤ ਤਿਨ ਕਛੂ ਲਾਹਾ ਤ੍ਰੀ ਕੋ ਧਿਆਨ ਨਾਥ ਪ੍ਰਤਿਰਾਮ ਮੂਨ ਪਦ ਸੰਗ ਲੈ ਰਿਕਸੈ ਨਾ ਮੁਖ ਛਬ ਦੇਖ ਲਜਤ ਜਿਹ ਮੈਨਾ ਤੀਰ ਤੀਰ ਤਾ ਕੇ ਚਲ ਗਏ ਮੂਨ ਪਦ ਬੈਠ ਰਾਤ ਪਛ ਭੈ ਅਨੂਪ ਚੰਦ ਅਨੂਪ ਗਾਤ ਅਤਪਤੰ ਵਿਭੂਤ ਸੋਭਤੰ ਤਨੰਗ ਛਿਜ ਤੇ ਜਾਜ ਲੰਗ ਅਨੰਤ ਮੋਹਤੰ ਮਨੰ ਸਸੋ ਵਸਤਰ ਰੰਗ ਤੰਗ ਸੁਰੰਗ ਗੇਰੂ ਅੰਬਰੰਗ ਬਿਲੋਕ ਦੇਵਤਾਨ ਮੰਗ ਮੋਹ ਗੰਧਰਵੰਗ ਨਰੰਗ ਜਟਾ ਬਿਲੋਕ ਜਾਨਵੀ ਜਟੀ ਸਮਾਨ ਜਾਨੀ ਬਿਲੋਕ ਲੋਕ ਲੋਕਣੰਗ ਲੋਕ ਰੂਪ ਮਾਨੀ ਬਜੰਤ ਚਾਰ ਕਿੰਗਰੀ ਭਜੰਤ ਪੂਤ ਪੈ ਤਰੰ ਪਾਪਾਤ ਜਛ ਕਿੰਦਰਣੀ ਮੋਹ ਮਾਨਨੀ ਮਨੰ ਬਚਿਤ੍ਰਨਾਰ ਚਿਤ੍ਰਣੀ ਪਵਿੱਤਰ ਚਿਤ੍ਰਣੰ ਪ੍ਰਵੰ ਰੀ ਜਛ ਗੰਦਰਵੰ ਸੁਰਾਰਿ ਨਾਰ ਸੋ ਪ੍ਰਵੰ ਕੜੰਤ ਕਰੂਰ ਕਿੰਦਰਣੀ ਹਸੰਤ ਹਾਸ ਕਾਮਣੀ ਲਸੰਤ ਦੰਤਨੋ ਦਤੰਖਮੰਤ ਜਾਣ ਦਾਮਣੀ ਦਲੰਤ ਪਾਪ ਦੁਭਰੰਗ ਚਲੰਤ ਮੋਹਨ ਸਿਮਰੰ ਸੁਭੰਤ ਭਾਰਗਵੰ ਪਟੰ ਬਿਅੰਤ ਤੇਜ ਉਫਣੰ ਪਰੰਤ ਪਾਨ ਪੂਚਰੰਗ ਪ੍ਰਮੰਤ ਸਰਬ ਤੋ ਦਿਸੰਗ ਤਜੰਤ ਪਾਵ ਨਰਬ ਰੰਗ ਚਲੰਤ ਧਰਮਨੋ ਮਗੰ ਬਿਲੋਗ ਪੀਰਣੋ ਤੈੰਗ ਅਰੋਜ ਛਤਰ ਕਰਮਨੰ ਤਜੰਤ ਸਾਇਕੰ ਸਤੰ ਕਟੰਤ ਟੂਗ ਬਰਮਣੰ ਥਥੰਬ ਭਾਨਣੋ ਰਥੰ ਬਿਲੋਕ ਕੌਤੰਗ ਗਰਣ ਗਰੰਤ ਜੁਧਣੋ ਛਤੰ ਬਮੰਤ ਸਰੋਣ ਤੰਗ ਮੁਖੰ ਫਿਰੰਤ ਚੱਕਰਣੋ ਚਕੰ ਗਿਰੰਤ ਜੋਧਨੋ ਰਣੰ ਉਠੰਤ ਕ੍ਰੋਧ ਕੈ ਹਠੀ ਠਠੁਕ ਕੁਰਤੰਗ ਭੁਜੰ ਪਰਮੰਤ ਅਦ ਬਦ ਸੰਕ ਮਦ ਬਦ ਸੰਕਟੰ ਪਰੰਤ ਭੂਤਨੰ ਪਟੰ ਬਕੰਤ ਮਾਰ ਉੜੈ ਰਟੰ ਪਿਪੰਤ ਅਸਵੰਗ ਪਟੰ ਪਰੰਤ ਦਾਰਨੋ ਰਣ ਬਹੰਤ ਤੀਛਨੋ ਸਰੰਗ ਚਲੰਤ ਚਾਲ ਖੜਗਣੰ ਉਠੰਤ ਵਾਰਣੋ ਰਣੰ ਬਕੰਤ ਮਾਰਨੋ ਮੁਖੰ ਚਲੰਤ ਭਾਜ ਨਾਠੀ ਜਹੰਤ ਦੁੱਧ ਰੰਗ ਰਣੰ ਕਟੰਤ ਕਾਰਮੰ ਸੁਭੰਗ ਬਚਿੱਤਰ ਚਿੱਤਰ ਤੰ ਕ੍ਰਿਤੰ ਸਲੇਣ ਉਜਲੀ ਕ੍ਰਿਤੰ ਬਹੰਤ ਸਾਇਕੰ ਸੁਭੰਗ ਬਿਲੋਕ ਮੋਨ ਸੰਗ ਜਦੰਗ ਚੌਦ ਚੱਕਰ ਤੰਗ ਪਮ ਮੋਹ ਗਤੰ ਪਪਾਤ ਭੂਤ ਲੰਗ ਰਿਸੰ ਸਭਾਰ ਭਾਰ ਬਸਨ ਨੰਗ ਜਜਪ ਜਾਪਣੋ ਰਖੰਗ ਨਿਹਾਰ ਪਾਨ ਪੈ ਪਰਾ ਵਿਚਾਰ ਮੋ ਗੁਰੰ ਬੇਅੰਤ ਜੋਗਣੋ ਸਦੰ ਅਸੰਖ ਪਾਪਣੋ ਦਲੰ ਅਨੇਕ ਤੇਲ ਕਾ ਰਖੇ ਸਿਆਸ ਨੰਗ ਚਲੰ ਇਤ ਹਰ ਬਾਤਾ ਮੋ ਗੁਰੂ ਇਸਤਰੀ ਭਾਤ ਲੈ ਆਈ ਸਮਾਪਤੰ